ਸਰਨ ਜੋਗ ਸੁਣ ਸਰਨੀ ਆਏ ਕਰੀ ਕਿਰਪਾ ਪ੍ਰਭ ਆਪ ਮਿਲਾਏ ਹਾਂ ਹੁਣ ਉਹ ਆਪਣੀ ਗੱਲ ਕਰਦੇ ਨੇ ਇੱਥੇ ਕਹਿੰਦੇ ਜਦੋਂ ਅਸੀਂ ਸੁਣਿਆ ਸ਼ਰਨ ਕੌਣ ਦੇ ਸਕਦਾ ਕਾਲ ਤੋਂ ਸ਼ਰਨ ਕੌਣ ਦੇਊਗਾ ਸੰਸਾਰ 'ਚ ਅਗਲਾ ਜਨਮ ਨਾ ਹੋਵੇ ਇਹ ਤਾਂ ਕੌਣ ਸ਼ਰਨ ਦੇਊਗਾ ਕੋਈ ਓਟ ਮਿਲੂਗੀ ਤਾਂ ਹੀ ਅਗਲਾ ਜਨਮ ਨਹੀਂ ਹੋਊਗਾ ਕਾਲ ਤੋਂ ਬਚਾ ਦੀ ਓਟ ਕੀ ਹੈ ਛੜ ਕੀ ਹੈ ਦੂਆ ਜਨਮ ਅਗਲਾ ਜੰਮਣ ਮਨ ਚੋਂ ਨਿਕਲ ਜੀਏ ਬਾਹਰ ਕੋਈ ਚੀਜ਼ ਦੀ ਛੜ ਮਿਲੂ ਜਦੋਂ ਸਮਝ ਆਈ ਕਿ ਗੁਰਮਤ ਦੀ ਜੇ ਛੜ ਚਲੇ ਜਾਈਏ ਗੁਰਬਾਣੀ ਦੀ ਛੜ ਕਿ ਨਹੀਂ ਮਿਲਣੀ ਗੁਰਮਤ ਦੀ ਛੜ ਨਹੀਂ ਮਿਲਣੀ ਉਸ ਇੱਥੇ ਫਰਕ ਗੁਰਬਾਣੀ ਦੀ ਛੜ ਨਹੀਂ ਮਿਲਣਾ ਗੁਰਮਤ ਦੀ ਛੜ ਜੋ ਮਿਲਣਾ ਗੁਰਬਾਣੀ ਵਿੱਚ ਮਤ ਛੁਪੀ ਹੋਈ ਚੀਜ਼ ਹੈ ਉਹ ਪ੍ਰਗਟ ਕਰਨੀ ਹੈ ਦੁੱਧ ਦੀ ਛਲਣ ਹੈ ਗੁਰਬਾਣੀ ਦੁੱਧ ਦਾ ਦੁੱਧ ਦੀ ਛਲਣ ਹੈ ਕੁਝ ਨਹੀਂ ਕਰਨਾ ਮੱਖਣ ਦੀ ਛਲਣ ਹੈ ਕਰਨਾ ਸੰਤੋ ਮੱਖਣ ਖਾਓ ਛਾਛ ਪੀਏ ਸੰਸਾਰ ਇਹ ਛਾਚ ਕੱਢ ਕੇ ਮੱਖਣ ਮੱਖਣ ਖਾਣਾ ਗੁਰਬਾਣੀ 'ਚ ਛਾਚ ਜ਼ਿਆਦਾ ਮੱਖਣ ਤਾਂ ਹੈ ਉਹ ਹੈ ਮੱਖਣ ਤਾਂ ਹੁੰਦਾ ਹੀ ਹੈ ਛਾਛ ਨਹੀਂ ਨਾਲ ਪੀਣੀ ਉਹਦਾ ਕਹਿੰਦਾ ਗੁਰ ਕੇ ਚਰਨ ਧੋਏ ਧੋਏ ਪੀਮਾ ਅਸਲ ਛਾਜ ਕੱਢਣ ਨੂੰ ਕਿਹਾ ਹੋਇਆ ਗੁਰ ਕੇ ਚਰਨ ਦਾ ਗੁਰਬਾਣੀ ਹੋਈ ਹੈ ਇਹਨੂੰ ਸਮਝ ਕੇ ਪੀਣਾ ਇਹ ਗਿਆਨ ਦੀ ਸਾਨੂੰ ਲੋੜ ਨਹੀਂ ਹੈ ਕਿ ਕਾਮ ਕ੍ਰੋਧ ਕਾਇਆ ਕੋ ਗੱਲ ਜਿਉਂ ਕੱਢਣ ਸੋਹਾ ਘਟਾ ਲੈ ਜਿਵੇਂ ਕੰਚਨ ਨੂੰ ਸਵਾਗਾ ਢਾਲ ਦਿੰਦਾ ਹੈ ਸਾਨੂੰ ਇਸ ਗਿਆਨ ਦੀ ਲੋੜ ਨਹੀਂ ਵੀ ਢਾਲ ਕੇ ਦੇਖਣ ਲੱਗ ਜਾਂ ਸਵਾਗਾ ਲੈ ਕੇ ਵੀ ਸੋਨੇ ਨੂੰ ਢਾਲਦਾ ਕਿ ਨਹੀਂ ਢਾਲਦਾ ਅਸੀਂ ਕੀ ਲੈਣਾ ਢਾਲਦਾ ਹੋਵੇ ਜਾਂ ਨਾ ਹੋਵੇ ਜੇ ਢਾਲਦਾ ਹੋ ਤਾਂ ਹੀ ਕਿਹਾ ਸੰਸਾਰੀ ਗਿਆਨ ਤੇ ਧਿਆਨ ਦੇਣ ਦੀ ਲੋੜ ਨਹੀਂ ਹੈ ਜੇ ਕਿਸੇ ਨੇ ਨਹੀਂ ਦੇਖਿਆ ਸਵਾਗਾ ਸੋਨੇ ਨੂੰ ਢਾਲਦਾ ਟੈਸਟ ਕਰਨ ਲੱਗ ਜਾਓ ਵੀ ਢਾਲਦਾ ਕਿ ਨਹੀਂ ਢਾਲਦਾ ਸਵਾਗਾ ਦੇ ਵਿੱਚ ਤੁਹਾਨੂੰ ਕੋਈ ਨਕਲੀ ਤੁਸੀਂ ਕਹੋ ਢਾਲਦਾ ਨਹੀਂ ਗੁਰਬਾਣੀ ਝੂਠੀ ਹੈ ਹੋਰੇ ਸਾਪਾ ਪੈ ਗਿਆ ਸਵਾਗਾ ਹੀ ਨਕਲੀ ਦੇ ਦੇਣ ਬਾਜ਼ਾਰ 'ਚ ਤੁਸੀਂ ਕਹਿੰਦੇ ਹੋ ਵੀ ਸਵਾਗਾ ਢਾਲ ਦਿੰਦਾ ਢਾਲ ਕੇ ਦਿਖਾਓ ਅਸੀਂ ਕੀ ਲੈਣਾ ਢਾਲਦਾ ਕਿ ਨਹੀਂ ਢਾਲਦਾ ਜਿਹੜਾ ਸਾਡਾ ਸਵਾਗਾ ਗੁਰਬਾਣੀ ਵਾਲਾ ਢਾਲਦਾ ਸਾਡਾ ਕੰਚਨ ਅਰ ਸਵਾਗਾ ਜਿਹੜਾ ਸਾਡੇ ਵਾਲਾ ਢਾਲਦਾ ਤੁਹਾਡੇ ਵਾਲਾ ਨਹੀਂ ਢਾਲਦਾ ਉਹ ਥੋੜਾ ਡੁਪਲੀਕੇਟ ਹੋਊ ਸਾਡੇ ਕੋਲੇ ਜਵਾਬ ਹੈ ਜਾਂ ਤੁਹਾਡਾ ਜਪ ਹੋ ਰਿਹਾ ਸਾਡਾ ਨਾਮ ਹੋ ਰਿਹਾ ਸਾਡਾ ਸਵਾਗਤ ਸੱਜਣ ਵੀ ਹੋ ਰਿਹਾ ਤੁਸੀਂ ਜਾਓ ਆਪਣੇ ਘਰ ਨੂੰ ਸਾਡੇ ਕੋਲੇ ਗੱਲਾਂ ਦੇ ਜਵਾਬ ਹੁੰਦੇ ਨੇ ਅਸੀਂ ਇਹੀ ਜਵਾਬ ਦਿੰਦੇ ਰਹੇ ਅੱਜ ਤੱਕ ਜਿਹੜੇ ਇਹ ਜਾਂਦੇ ਨੇ ਉਹ ਤੁਹਾਡਾ ਹੋਊ ਤੁਸੀਂ ਲੈ ਜਾਓ ਕਦਰ ਸਾਨੂੰ ਸਾਡੇ ਕੋਈ ਅਸਰ ਨਹੀਂ ਇਹਨਾਂ ਗੱਲਾਂ ਦਾ ਅਸੀਂ ਇਹਨਾਂ ਦੀ ਕੋਈ ਵੀ ਨਹੀਂ ਗੱਲ ਅਸੀਂ ਸੁਣੀ ਮੰਨੀ ਉਹਨਾਂ ਦਾ ਇੱਕ ਪਾਸੇ ਨਾ ਸੁਣਿਆ ਕੋਈ ਨਹੀਂ ਹੈ ਹਾਂਜੀ ਸਰਨ ਜੋਗ ਸੁਣ ਸਰਨੀ ਆਏ ਸਰਨ ਜੋਗ ਸੁਣ ਅਸੀਂ ਪਹਿਲਾਂ ਸੁਣਿਆ ਸਰਨ ਜੋਗ ਤਾਂ ਸਰਨ ਆਇਆ ਪਹਿਲਾਂ ਸਮਝਿਆ ਸੁਣਿਆ ਵੀ ਸਰਨ ਇੱਥੇ ਮਿਲੂ ਸਰਨ ਗੁਰਮਤ ਤੋਂ ਮਿਲਦੀ ਹੈ ਗੁਰਬਾਣੀ ਤੋਂ ਨਹੀਂ ਮਿਲਦੀ ਕਿਉਂਕਿ ਮਤ ਮਾਤਾ ਹੈ ਗੁਰਬਾਣੀ ਨੂੰ ਆਦਾ ਨਹੀਂ ਕਿਹਾ ਹੋਇਆ ਬੱਚਾ ਮਾਤਾ ਦੀ ਛਣ ਚਲਾ ਜਾਵੇ ਮਾਤਾ ਖੁਦ ਮਰ ਜੂਗੀ ਬੱਚੇ ਨੂੰ ਬਾਅਦ ਚ ਸਿਰ ਲੱਗਣ ਦਊ ਸੰਤੋਖ ਹੈ ਜੋ ਜੋ ਮਿਲਣਾ ਪਿਤਾ ਪਰ ਮਾਂ ਪਿਓ ਦੀ ਨਾਲ ਚੰਗੀ ਛਣ ਹੋਰ ਕਿੱਥੇ ਹੁੰਦੀ ਹੈ ਮਤ ਮਾਤਾ ਸੰਤੋਖ ਪਿਤਾ ਦੀ ਛੜਨ ਜਾਣ ਤੇ ਜਿਹੜਾ ਚਲਾ ਜਾਊਗਾ ਉਹਦੀ ਬੱਚੇ ਦਾ ਬਰਨਾ ਬਚਤ ਕਿਸੇ ਦੀ ਨਹੀਂ ਹੁਣ ਮਤ ਮਾਤਾ ਸੰਤੋਖ ਪਿਤਾ ਕੀ ਹੈ ਗੁਰਬਾਣੀ 'ਚ ਇਹ ਇੱਕ ਖੋਜ ਦਾ ਵਿਸ਼ਾ ਹੋ ਗਿਆ ਸਮਝਣ ਦਾ ਵਿਸ਼ਾ ਹੋਵੇ ਜਿੰਨਾ ਜਰ ਮਤ ਮਾਤਾ ਸੰਤੋਖ ਪਿਤਾ ਪ੍ਰਗਟ ਨਹੀਂ ਹੁੰਦੇ ਤੁਹਾਡੀ ਤੁਸੀਂ ਛੱਡ ਵੀ ਜਾਓਗੇ ਕੁਰਬਾਨੀ ਨੂੰ ਚੌਰ ਕਰਨਾ ਛੱਡ ਨਹੀਂ ਮਿਲਣੀ ਹੈ ਮੱਥਾ ਟੇਕਣਾ ਛੱਡ ਨਹੀਂ ਮਿਲਣੀ ਹੈ ਗੋਲਕ ਪੈਸੇ ਪਾਇਆਂ ਤੇ ਛੱਡ ਨਹੀਂ ਮਿਲਣੀ ਹੈ ਜਦੋਂ ਆਖਰੀ ਸਾਹ ਤੇ ਸੁਗਣੀ ਸੁਣਾਉਣਾ ਛੱਡ ਨਹੀਂ ਮਿਲਣੀ ਹੈ ਪਾਠ ਸੁਣਾਉਣਾ ਇਹ ਗੱਲਾਂ ਨਾਲ ਕੁਝ ਨਹੀਂ ਹੋਣ ਵਾਲਾ ਕਰਦੇ ਨੇ ਕਰੀ ਜਾਣ ਕੀ ਫਰਕ ਪੈਂਦਾ ਅਸੀਂ ਆਪਣਾ ਮਨ ਰਾਜੀ ਕਰ ਲੈਂਦੇ ਉਦੋਂ ਕਈ ਵਾਰ ਤਕਲੀਫ ਹੁੰਦਾ ਉਹ ਆਦਮੀ ਜ਼ਿਆਦਾ ਜਿਹੜਾ ਉਸ ਵੇਲੇ ਬਿਮਾਰ ਹੈ ਮਰਨ ਦੇ ਕਿਨਾਰੇ ਹੁੰਦਾ ਉਹਦੇ ਖਾਤਰ ਕਹਿੰਦੇ ਨੇ ਵੀ ਚਲੋ ਪਾਠ ਕਰ ਲਓ ਅਸੀਂ ਪਾਠ ਤਾਂ ਸਾਨੂੰ ਉਹ ਦਿੰਦਾ ਸੁਣ ਅਸੀਂ ਦੇਖ ਨਹੀਂ ਨਾ ਸਕਦੇ ਸਾਨੂੰ ਸ਼ਾਂਤ ਹੋਇਆ ਉਹਨੂੰ ਸਾਨੂੰ ਤਾਂ ਸ਼ਾਂਤੀ ਦਿੰਦਾ ਪਾਠ ਜਿਹੜੇ ਉਹਨੂੰ ਦੇਖ ਰਹੇ ਆ ਪਰੇਸ਼ਾਨ ਹੋ ਰਹੇ ਆ ਸਾਨੂੰ ਤਾਂ ਸ਼ਾਂਤੀ ਦੇ ਸਕਦਾ ਕੁਝ ਪਾਠ ਉਹਨੂੰ ਕੀ ਸ਼ਾਂਤੀ ਦੇਣੀ ਹੁੰਦੀ ਹਾਂਜੀ ਸਾਰੇ ਜੋਗ ਜੋਗ ਸੁਣ ਸਰਨੀ ਆਏ ਕੋਈ ਸ਼ਾਂਤੀ ਆਏ ਅਸੀਂ ਪਹਿਲਾਂ ਸੁਣ ਲਿਆ ਸੀ ਸਮਝ ਲਿਆ ਸੀ ਤਾਂ ਛੱਡ ਲਈ ਸੀ ਗੁਰਬਾਣੀ ਦੀ ਸੁਣ ਛੱਡਣੀ ਆਏ ਕਰੀ ਕਿਰਪਾ ਪ੍ਰਭ ਆਪ ਮਿਲਾਏ ਤਾਂ ਕਿਰਪਾ ਹੋਈ ਹੈ ਸਾਡੇ ਤੇ ਜੇ ਸਾਨੂੰ ਜੋਗ ਰਹਾ ਹੁੰਦਾ ਕਿਰਪਾ ਕਿਵੇਂ ਕਰ ਦਿੰਦਾ ਜਿਹੜਾ ਸਣ ਯੋਗ ਨਹੀਂ ਆ ਸਣ ਸਾਰੀ ਜ਼ਿੰਦਗੀ ਰਹੋ ਰੱਖੋ ਤੁਸੀਂ ਉਹਦੀ ਛੜ ਕੇ ਰਹੋ ਤੇ ਉਹਦੀ ਛੜ ਕਰੂਗੀ ਕੀ ਤੁਹਾਨੂੰ ਜੇ ਛੜ ਦੇਣ ਜੋਗਾ ਹੀ ਨਹੀਂ ਹੋ ਕਰੀ ਕਿਰਪਾ ਪ੍ਰਭ ਆਪਲਾ ਇਸ ਕਰਕੇ ਪ੍ਰਭ ਨੇ ਕਿਰਪਾ ਕੀਤੀ ਛੜ ਜੋ ਕੌਣ ਸੀ ਛਣ ਯੋਗ ਅੰਤਰਾਤਮਾ ਅੰਦਰਲੀ ਅੰਤਰਾਤਮਾ ਦੀ ਆਵਾਜ਼ ਹੈ ਸਾਡੀ ਅਸਲ ਅੰਤਰਾਤਮਾ ਦੀ ਆਵਾਜ਼ ਹੀ ਗੁਰਬਾਣੀ ਹੈ ਇਹੀ ਕਹਿੰਦੀ ਹੈ ਸਭਾ ਘਟ ਰਾਮ ਬੋਲੇ ਜਿਹੜਾ ਸਭਾ ਘਟ ਰਾਮ ਬੋਲਦਾ ਉਹਦੀ ਸ਼ਰਨ ਆ ਜਾਓ ਮਨ ਮੈਂ ਆਪ ਹੈ ਕਲੋ ਮੁੰਡੇ ਦਾ ਫੋਨ ਆਇਆ ਉਹ ਕਹਿੰਦਾ ਵੀ ਤੁਸੀਂ ਦੋ ਗੱਲਾਂ ਕਹਿਤੀਆਂ ਉਹ ਲਿਖ ਰਿਹਾ ਵੀ ਇੱਕ ਤਾਂ ਤੁਸੀਂ ਕਹਤਾ ਪਰਮ ਹੈ ਇੱਕ ਤਾਂ ਉਹਨੂੰ ਤੁਸੀਂ ਕਹਤਾ ਚਿੱਤ ਇਹ ਦੋਏ ਗੱਲਾਂ ਮਾਵੇਂ ਜਿਵੇਂ ਕਹਤੇ ਤੂੰ ਵੀ ਲੱਗਦਾ ਤੂੰ ਜਿਹੜਾ ਭਰਮ ਹੈ ਜਦੋਂ ਅਸੀਂ ਕਹਿੰਦੇ ਬ੍ਰਹਮ ਗਿਆਨੀ ਬ੍ਰਹਮ ਗਿਆਨੀ ਚੇਤਨ ਹੈ ਬ੍ਰਹਮ ਚੇਤਨ ਨਹੀਂ ਹੈ ਤੇ ਦੂਆ ਭਰਮ ਗਿਆਨੀ ਹੈ ਬ੍ਰਹਮ ਦਾ ਉਲਟ ਭਰਮ ਹੈ ਚੇਤਨ ਹੈ ਵੀ ਜਿਵੇਂ ਚਿੱਟੇ ਦਾ ਉਲਟ ਕਾਲਾ ਹੈ ਇਹ ਮੈਂ ਬ੍ਰਹਮ ਦਾ ਉਲਟ ਭਰਮਾ ਉਹ ਬ੍ਰਹਮ ਗਿਆਨੀ ਹੈ ਬ੍ਰਹਮ ਗਿਆਨੀ ਉਹਦਾ ਪ੍ਰਭ ਗਿਆਨੀ ਭਰਮਿਆ ਹੋਇਆ ਚੇਤਨ ਹੈ ਇਹ ਵੇਦ ਵੀ ਚੇਤਨ ਹੈ ਵੇਦ ਚੇਤਨ ਲਫ਼ਜ਼ ਹੈ ਸੰਤ ਕੀ ਮਹਿਮਾ ਵੇਦ ਨਾ ਜਾਣਾ ਵੇਦ ਵੇਦ ਜਿਹੜਾ ਜਾਣਦਾ ਵੇਦ ਤਾਂ ਉਹਨੇ ਲਿਖਿਆ ਵੇਦ ਬੜਾ ਤੇ ਜਹਾਂ ਤੇ ਜਿੱਥੋਂ ਆਇਆ ਜਹਾਂ ਤੇ ਆਇਆ ਬ੍ਰਹਮਾ ਬੜਾ ਕਿ ਗਿਆਸ ਉਪਾਇਆ ਬ੍ਰਹਮਾ ਬੜਾ ਕਿ ਗਿਆਸ ਉਪਾਇਆ ਵੇਦ ਬੜਾ ਕਿ ਜਹਾਂ ਤੇ ਆਇਆ ਜਿਹੜਾ ਵੇਦ ਹੈ ਉਹਨੇ ਹੀ ਜੋ ਲਿਖਿਆ ਉਹਦਾ ਨਾਮ ਵੇਦ ਪੈ ਗਿਆ ਅਸਲ 'ਚ ਜੋ ਉਹਨੇ ਲਿਖਿਆ ਆ ਦੱਸਿਆ ਉਹਦਾ ਨਾਮ ਵੇਦ ਪੈ ਗਿਆ ਜਾਂ ਵੇਦ ਪਾਠ ਅਸੀਂ ਕਹਿੰਦੇ ਆ ਜੋ ਵੇਦ ਨੇ ਪਾਠ ਪੜਾਇਆ ਉਹ ਤਾਂ ਲਿਖਤ ਰੂਪ ਹੈ ਉਹ ਪਾਠ ਦਾ ਪਾਠ ਦਾ ਬੋਲਣ ਵਾਲਾ ਹੁੰਦਾ ਅੱਖਰ ਥੋੜੀ ਹੁੰਦੇ ਨੇ ਪਾਠ ਜਦ ਵੇਦ ਪਾਠ ਕਹਿੰਦੇ ਆ ਪਾਠ ਦਾ ਬੋਲਿਆ ਹੋਇਆ ਬੋਲੇ ਦੇ ਪਾਠ ਬਣਦਾ ਪਾਠ ਪੜਿਓ ਪੜਨਾ ਨਾ ਪਾਠ ਹੈ ਉਚਾਰਨ ਦਾ ਉਚਾਰਨ ਤਾਂ ਫਿਰ ਜੇਤਰ ਕਰੂਗਾ ਇਸ ਕਰਕੇ ਪੂਰੀ ਵੈਲਿਊ ਨਹੀਂ ਸਾਡੇ ਕੋਲ ਲਫ਼ਜ਼ਾਂ ਦੀ ਹੈਗੀ ਭਾਸ਼ਾ ਤੇ ਵਿਦਿਆ ਆਊਗਾ ਹੁਣ ਅੱਗੇ ਆ ਜੂ ਵਿਦਿਆ ਇੱਥੇ ਆ ਕੇ ਵਿਦਿਆ ਪ੍ਰਗਟ ਹੁੰਦੀ ਹੈ ਇੱਥੇ ਆ ਕੇ ਜੋ ਵਿਦਿਆ ਪ੍ਰਗਟ ਹੋਣੀ ਹੈ ਵਿਦਿਆ ਦੇ ਬਿਨਾ ਤੁਸੀਂ ਸਮਝ ਨਹੀਂ ਸਕਦੇ ਕਿਸੇ ਗ੍ਰੰਥ ਨੂੰ ਹਾਂ ਸਰਨ ਜੋਗ ਸੁਣ ਸਰਨੀ ਆਏ ਕਰੀ ਕਿਰਪਾ ਪ੍ਰਭ ਆਪ ਮਿਲਾਏ ਕਰੀ ਕਿਰਪਾ ਪ੍ਰਭ ਆਪ ਮਿਲਾਏ ਹਾਂ ਮਿਟ ਗਏ ਬੈਰ ਭਏ ਸਭ ਰੇਨ ਅਮਰਤ ਨਾਮ ਸਾਧ ਸੰਗੀ ਇੱਥੇ ਆ ਕੇ ਬੈਰ ਮਟਣਾ ਬੈਰ ਵਿਰੋਧ ਕਾ ਵਿਰੋਧ ਲੋਭੋ ਝੂਠ ਬਕਾਰ ਮਹਾ ਲੋਭ ਤਰੋ ਮਿਟ ਗਏ ਬੈਰ ਇੱਥੇ ਆ ਕੇ ਬੈਰ ਮਟਣਾ ਇੱਥੇ ਆ ਕੇ ਪੰਡਤ ਮੁੱਲਾ ਛੋਟੇ ਦਊਗਾ ਜੇ ਪੰਡਤ ਮੁੱਲਾ ਛੱਡਦੇ ਤਾਂ ਝਗੜਾ ਰਹਾ ਨਾ ਪਊਗਾ ਪੰਡਤ ਮੁੱਲਾ ਵਾਲੀ ਵਿਦਿਆ ਛੱਡ ਦਿੱਤੀ ਇੱਥੇ ਵਿਦਿਆ ਸੋਧਣ ਲੱਗੂ ਆ ਕੇ ਉਹਨਾਂ ਦੀਆਂ ਜਿੱਥੋਂ ਉਹਨਾਂ ਨੇ ਢੂਗੜੀ ਇਸ ਕਰਕੇ ਰੌਲਾ ਪਾਇਆ ਲੋਕਾਂ ਦਾ ਉਹ ਉਥੋਂ ਬਾਹਰ ਕੱਢਾਂਗੇ ਉਹਨਾਂ ਦੀ ਸ਼ਰਾਰਤਾਂ ਫੜਾਂਗੇ ਤਾਂ ਹੀ ਗੱਲ ਪਤਾ ਲੱਗੂ ਇਹਨਾਂ ਨੇ ਕਿਵੇਂ ਅਰਥ ਵਿਗਾੜੇ ਨੇ ਜੋ ਫੜੇ ਨਹੀਂ ਅਸੀਂ ਤੇ ਲੋਕਾਂ ਦੀ ਸੈਟੀਸਫੈਕਸ਼ਨ ਕਿਵੇਂ ਹੋਊਗੀ ਪਬਲਿਕ ਕਿਵੇਂ ਮੰਨੂਗੀ ਹਾਂਜੀ ਮਿਟ ਗਏ ਬਹਿਰ ਭਏ ਸਭ ਰੇਣ ਮਿਟ ਗਏ ਬਹਿਰ ਭਏ ਸਭ ਰੇਣ ਅਮਰਤ ਸਭ ਦੀ ਰੇਣ ਬਣ ਗਏ ਜਾਂ ਸਭ ਦੀ ਰੇਣ ਬਣ ਗਏ ਐਸੀ ਗੱਲ ਹੈ ਜੋ ਸਭ ਨੂੰ ਹਜਮ ਹੁੰਦੀ ਹੈ ਸਾਰੇ ਮੱਤਾ ਨੂੰ ਇੱਕੋ ਜਿਹੀ ਲੱਗਦੀ ਹੈ ਸਭ ਕੀ ਰੇਣ ਹੋਆ ਹਰ ਇੱਕ ਅੱਖ ਨੂੰ ਹਰ ਕਿਸੇ ਦੀ ਅੱਖ ਨੂੰ ਜਿਹੜਾ ਸੁਰਮਾ ਲਾਭਦਾਇਕ ਹੈ ਕੋਈ ਬਿਮਾਰੀ ਹੋਵੇ ਕਿਸੇ ਦੀ ਨਿਗਾਹ ਕਿੰਨੀਓ ਘੱਟ ਹੋਵੇ ਕਿੰਨੀਓ ਵੱਧ ਹੋਵੇ ਹਰੇਕ ਦੀ ਰੋਸ਼ਨੀ ਤੇਜ਼ ਕਰਦਾ ਉਹ ਰਹਿਣ ਸੁਰਮਾ ਹੀ ਹੁੰਦਾ ਰਹਿਣ ਹੋਰ ਕੀ ਹੁੰਦੀ ਹੈ ਉਹਦੀ ਬੁੱਧੀ ਨੂੰ ਰੋਸ਼ਨੀ ਦੇਣ ਵਾਲਾ ਜਿਹੜਾ ਹੈ ਗਿਆਨ ਉਹ ਰੇਣ ਹੈ ਕੋਈ ਵੀ ਆਦਮੀ ਹੋਵੇ ਉਹਨੂੰ ਲਾਭ ਹੈ ਬਚਾਉ ਨੁਕਸਾਨ ਨਹੀਂ ਕਰਦਾ ਮਿਟ ਗਏ ਗਵਨ ਭਏ ਸਭ ਮਿਟ ਗਏ ਬੈਰ ਭਏ ਸਭ ਰੇਣ ਮਿਟ ਗਏ ਬੈਰ ਜੇ ਸਭ ਨੂੰ ਕੁਝ ਨਾ ਕੁਝ ਮਿਲਦਾ ਹੈ ਤੇ ਬੈਰ ਫਿਰ ਕੌਣ ਕਰੂਗਾ ਬੈਰ ਉਦੋਂ ਆ ਜਦ ਕਿਸੇ ਨੂੰ ਕੁਝ ਮਿਲਦਾ ਨਹੀਂ ਉਹਦੇ ਵਿੱਚੋਂ ਕਿਸੇ ਦੇ ਗਿਆਨ ਨੂੰ ਨੁਕਸਾਨ ਹੁੰਦਾ ਹੈ ਜਾਂ ਉਹਨੂੰ ਕੁਝ ਮਿਲਦਾ ਨਹੀਂ ਸਿੱਖਿਆ ਦਾ ਕਿ ਨਹੀਂ ਕੁਝ ਉਹਦੇ ਵਾਸਤੇ ਉਹਦਾ ਵਿਰੋਧ ਕਰੂਗਾ ਹਾਂ ਅਮਰਤ ਨਾਮ ਸਾਧ ਸੰਗੀ ਲੈਣ ਇਹ ਫੇਰ ਅਮਰਤ ਨਾਮ ਲੈਂਦੇ ਨੇ ਸਾਰੇ ਸਾਧ ਸੰਗੀ ਨੇ ਜਿਹੜੇ ਸਾਧ ਦੇ ਜਿਹੜੇ ਬਚਨ ਨੇ ਉਹ ਅਮੁੱਲੀਕ ਲਾਲੇ ਰਤਨ ਨੇ ਸਾਰਿਆਂ ਨੂੰ ਹੀ ਸਾਰਿਆਂ ਵਾਸਤੇ ਹੀ ਨੇ ਤਾਂ ਕਰਕੇ ਕੋਈ ਕਿਸੇ ਵੀ ਧਰਮ ਦਾ ਕੋਈ ਕਿਸੇ ਵੀ ਫਿਰਕੇ ਦਾ ਬੰਦਾ ਆ ਜਵੇ ਸੰਗਤ ਦੇ ਵਿੱਚ ਗੁਰੂ ਘਰ ਚ ਆ ਜਾਂਦਾ ਉਹ ਸਾਰੇ ਹੀ ਉਥੋਂ ਲਾਭ ਲੈ ਲੈਂਦੇ ਇਹ ਨਹੀਂ ਆ ਵੀ ਇਹਨੂੰ ਵੱਖਰੀ ਗੱਲ ਕਹਿਣੀ ਉਹਨੂੰ ਵੱਖਰੀ ਕਹਿਣੀ ਉਹਨੂੰ ਵੱਖਰੀ ਕਹਿਣੀ ਉਹਨੂੰ ਵੱਖਰੀ ਕਹਿਣੀ ਗੱਲ ਇੱਕੋ ਹੀ ਕਹਿਣੀ ਹੈ ਸਾਰਿਆਂ ਨੂੰ ਸਾਰਿਆਂ ਵਾਸਤੇ ਕੋਈ ਹੀ ਲਾਭ ਹਾਂਜੀ ਸੂਪਰ ਨਾਮ ਸਾਧ ਸੰਗੀ ਸਾਧ ਦੀ ਸੰਗਤ ਵਿੱਚ ਬੈਠਣ ਵਾਲੇ ਇਥੋਂ ਅੰਮ੍ਰਿਤ ਨਾਮ ਪ੍ਰਾਪਤ ਕਰਦੇ ਨੇ ਹਾਂ ਸੋ ਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵਕ ਦੀ ਸੇਵ ਸੋ ਪ੍ਰਸੰਨ ਭਏ ਗੁਰਦੇਵ ਹੁਣ ਜਿਹੜਾ ਸਾਧ ਦੀ ਸੰਗਤ ਕਰਨ ਵਾਲਾ ਉਹ ਕੌਣ ਹੈ ਉਹ ਸੇਵਕ ਹੈ ਸੇਵਕਾ ਗਿਆ ਨਾ ਫਿਰ ਸਾਧ ਦੀ ਸੰਗਤ ਵਾਲਾ ਕੌਣ ਹੈ ਸੇਵਕਾ ਗਿਆ ਜਦ ਉਹ ਅੰਦਰਲਾ ਉਹਦੀ ਅੰਤਰ ਆਤਮਾ ਪ੍ਰਸੰਨ ਹੋ ਜਾਂਦੀ ਹੈ ਸਭ ਜਿਹੜਾ ਸੇਵਕ ਹੈ ਉਹਦੀ ਅੰਤਰ ਆਤਮਾ ਪ੍ਰਸੰਨ ਹੁੰਦੀ ਹੈ ਉਹਦੀ ਆਪਣੀ ਆਤਮਾ ਅੰਤਰਾਤਮਾ ਪ੍ਰਸੰਨ ਹੁੰਦੀ ਹੈ ਸੁਣਨ ਵਾਲੇ ਦੀ ਸਮਝਣ ਵਾਲੇ ਦੀ ਜਦੋਂ ਉਹਦੀ ਅੰਤਰਾਤਮਾ ਆਪਣੀ ਪ੍ਰਸੰਨ ਹੋ ਗਈ ਨਾ ਸੋ ਪ੍ਰਸੰਨ ਭੈ ਗੁਰਦੇਵ ਪੂਰਨ ਹੋਈ ਸੇਵਕ ਦੀ ਸੇਵਾ ਬਸ ਉਹ ਸਮਝ ਉਹਦੀ ਸੇਵਾ ਪੂਰੀ ਹੋ ਗਈ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਹੈ ਜਦ ਉਹਦੀ ਆਪਣੀ ਸੈਟੀਸਫੈਕਸ਼ਨ ਹੋ ਗਈ ਜਦੋਂ ਸੁਣਨ ਵਾਲੇ ਬੰਦੇ ਦੀ ਉਹਦੀ ਸੇਵਾ ਉਦੋਂ ਪੂਰੀ ਹੋਣੀ ਹੈ ਕਿਸੇ ਦੂਏ ਤੋਂ ਪੁੱਛਣ ਦੀ ਲੋੜ ਨਹੀਂ ਦੂਏ ਨੂੰ ਕੋਈ ਪਤਾ ਲੱਗਣਾ ਦੂਏ ਨੂੰ ਕੋਈ ਪਤਾ ਲੱਗੂਗਾ ਸੋ ਪ੍ਰਸੰਨ ਭੈ ਗੁਰਦੇਵ ਜਿੱਦਾਂ ਉਹਦੀ ਆਪਣੀ ਤਸੱਲੀ ਹੋ ਗਈ ਅੰਦਰ ਦੀ ਵੀ ਹਾਂ ਹੁਣ ਮੇਰੇ ਕੋਲ ਠੀਕ ਹੈ ਮੇਰੇ ਕੋਲ ਸੌਦਾ ਪੂਰਾ ਹੈ ਮੈਨੂੰ ਪੂਰੀ ਸਮਝ ਆ ਗਈ ਉਦੋਂ ਸਮਝ ਉਹਦੀ ਸੇਵਾ ਪੂਰੀ ਹੋ ਗਈ ਬਾਹਰ ਕਿਸੇ ਨੂੰ ਕੋਈ ਨਹੀਂ ਪਤਾ ਲੱਗਣਾ ਇਸ ਕਰਕੇ ਆਪਣੇ ਤੇ ਆਪਣਾ ਧਿਆਨ ਆਪੇ ਰੱਖਣਾ ਕਿੰਨਾ ਮੇਰੇ ਚ ਕੱਚਾ ਹੈ ਕਿਦੋਂ ਦੇ ਵਿੱਚ ਪੱਕ ਆਪਣੇ ਗਰਬਾਨ ਮੈਂ ਸਰਦੀਮ ਆਪਣੇ ਆਪਣੇ ਅੰਦਰ ਹੀ ਝਾਕਣ ਦੀ ਲੋੜ ਹੈ ਨਾ ਕਿਸੇ ਨੂੰ ਪਤਾ ਲੱਗਣਾ ਨਾ ਕਿਸੇ ਨੂੰ ਪਤਾ ਲਾਉਣ ਦੀ ਲੋੜ ਹੈ ਸਾਨੂੰ ਵੀ ਕੀ ਲੋੜ ਹੈ ਦੂਏ ਨੂੰ ਪਤਾ ਲੱਗੇ ਤਸੱਲੀ ਆਪਣੀ ਗੱਲ ਨਹੀਂ ਤਸੱਲੀ ਕਿਸੇ ਦੀ ਗੱਲ ਨਹੀਂ ਬਿਮਾਰ ਨੂੰ ਤੰਦਰੁਸਤ ਆ ਬਿਮਾਰ ਦੱਸੂ ਮੈਂ ਤੰਦਰੁਸਤ ਆ ਡਾਕਟਰ ਕਿਵੇਂ ਦੱਸ ਦੂਗਾ ਤੰਦਰੁਸਤ ਆ ਬਿਮਾਰ ਖੁਦ ਦੱਸੂ ਹੁਣ ਮੈਂ ਠੀਕ ਆ ਦੂਜੇ ਨੂੰ ਕਿਵੇਂ ਪਤਾ ਲੱਗ ਜੂ ਬਿਮਾਰ ਦੇ ਨਾਲ ਬੋਲਦਾ ਹੁੰਦਾ ਮੈਂ ਠੀਕ ਹਾਂ ਹਰੇਕ ਆਦਮੀ ਬਿਮਾਰ ਤੋਂ ਕੋਈ ਜਾ ਕੇ ਫਿਰ ਉਹ ਕਹਿੰਦਾ ਹਾਂ ਵੀ ਤੇਰਾ ਵੀ ਠੀਕ ਹੈ ਦੂਆ ਤਾਂ ਬਾਅਦ ਚ ਕਹਿੰਦਾ ਵੀ ਅੱਗੇ ਨੂੰ ਲੱਗਦਾ ਤੰਦਰੁਸਤ ਹੈ ਠੀਕ ਹੈ ਕਿਵੇਂ ਤੈਨੂੰ ਕਿਵੇਂ ਲੱਗਦਾ ਫਿਰ ਵੀ ਉਹ ਤਾਂ ਪੁੱਛਾਂ ਤੂੰ ਕਿਵੇਂ ਮਹਿਸੂਸ ਕਰਦਾ ਫਿਰ ਵੀ ਉਸੇ ਤੋਂ ਪੁੱਛਦੇ ਹਾਂ ਉਸੇ ਨੂੰ ਪਤਾ ਆਪਣੇ ਅੰਦਰਲੀ ਗੱਲ ਦਾ ਦੂਜੇ ਨੂੰ ਕਿਸੇ ਨੂੰ ਪਤਾ ਨਹੀਂ ਕੋਈ ਹਾਂਜੀ ਸੋ ਸਨ ਭਏ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵ ਪੂਰਨ ਸੇਵਕ ਦੀ ਸੇਵਾ ਉਦੋਂ ਹੋਣੀ ਆ ਜਦ ਆਪਣੀ ਤਸੱਲੀ ਹੋ ਜਾਣੀ ਹੈ ਵਰਦਨ ਦੂਏ ਦੀ ਤਸੱਲੀ ਦਾ ਕੋਈ ਰੌਲਾ ਨਹੀਂ ਹੈ ਆਲਜ ਜਾਲ ਵਿਕਾਰ ਤੇ ਰਹਤੇ ਉਹ ਭਲਾ ਤਸੱਲੀ ਹੋਣੀ ਹੈ ਉਹ ਮਨ ਵਿੱਚ ਆਪੇ ਬੈਠਾ ਅਸਾਂ ਤਾਂ ਦੀ ਤਸੱਲੀ ਕਰਾਉਣੀ ਆ ਅੰਦਰ ਬੈਠਾ ਥੋੜੇ ਉਹ ਜੀ ਦੀ ਤਸੱਲੀ ਕਰਾਉਣੀ ਉਹਦਾ ਅੰਦਰ ਬੈਠਾ ਮਨ ਵਿੱਚ ਆਪ ਹੈ ਆਪੇ ਮਨ 'ਚ ਬੈਠਾ ਫਿਰ ਤਸੱਲੀ ਉਹਦੀ ਕਰਾਓ ਤਨ ਉਹਦੀ ਤਸੱਲੀ ਗਈ ਤਾਂ ਠੀਕ ਹੈ ਬਾਹਰ ਵਾਲੇ ਦੀ ਹੋਵੇ ਨਾ ਹੋਵੇ ਬਾਹਰ ਵਾਲੇ ਦਾ ਕਹਿੰਦੇ ਨੇ ਕਰਾਈਆ ਪੁੱਠੇ ਰਸਤੇ ਜਾਂਦਾ ਬਾਹਰ ਵਾਲੇ ਦਾ ਉਲਟ ਕਹਿੰਦੇ ਹੁੰਦੇ ਨੇ ਨਾਨਕ ਨੂੰ ਉਲਟ ਕਹਿੰਦੇ ਸੀ ਪਰ ਲੈਣੇ ਨੂੰ ਕਦੇ ਚੰਗਾ ਕਹਿੰਦੇ ਜੇ ਨਾਨਕ ਉਲਟਾ ਕਰਾਈਆ ਤੇ ਜਿਹੜਾ ਉਹਦੇ ਨਾਲ ਜੁੜ ਗਿਆ ਸੰਗਤ ਕਰੂ ਉਹਨੂੰ ਗਾਹਾਂ ਗੋਚ ਜੱਗਾ ਕਹਿੰਦੇ ਉਹ ਤਾਂ ਗਰਾਈਆ ਕਹਿੰਦੇ ਹੀ ਹੁੰਦੇ ਨੇ ਉਹਨਾਂ ਦਾ ਨਹੀਂ ਕੋਈ ਰੌਲਾ ਆ ਅਸਲ ਦੇ ਵਿੱਚ ਉਹਨਾਂ ਦਾ ਰਾਹ ਦੂਆ ਹੁੰਦਾ ਉਹਦਾ ਦੂਆ ਹੁੰਦਾ ਉਹਨਾਂ ਨੂੰ ਉਹ ਕਰਾਈਆ ਲੱਗਦਾ ਹੀ ਹੁੰਦਾ ਉਹ ਵੀ ਠੀਕ ਹੈ ਕਹਿੰਦੇ ਹੁੰਦੇ ਨੇ ਉਹਨਾਂ ਦੇ ਹਿਸਾਬ ਨਾਲ ਕਰਾਈਆ ਹੀ ਹੁੰਦਾ ਉਹ ਆਪਣੇ ਹਿਸਾਬ ਨਾਲ ਕਹਿੰਦੇ ਨੇ ਠੀਕ ਕਹਿੰਦੇ ਨੇ ਆਲ ਜਾਲ ਵਿਕਾਰ ਤੇ ਰਹਤੇ RAM ਨਾਮ ਸੁਣ ਰਸਨਾ ਕਹਤੇ ਆਲ ਜਾਲ ਵਿਕਾਰ ਤੇ ਰਹਤੇ ਵਿਕਾਰ ਤੇ ਰਹਤੇ ਰਾਮ ਨਾਮ ਸੁਣ ਆ ਜਿਹੜਾ ਮਾਇਆ ਦਾ ਜਾਲ ਹੈ ਨਾ ਸਾਰਾ ਸਾਰਾ ਜਾਲ ਮਾਇਆ ਦਾ ਇਹ ਤੋਂ ਜਿਹੜੇ ਵਿਕਾਰ ਪੈਦਾ ਹੁੰਦੇ ਨੇ ਇਹ ਤੋਂ ਰਹਿਤ ਹੋ ਜਾਂਦੇ ਮਾਇਆ ਦਾ ਉਹਨਾਂ ਤੇ ਲੋਭ ਕ੍ਰੀਏਟ ਨਹੀਂ ਕਰਦੀ ਮਾਇਆ ਜੋ ਦੇਖਦੇ ਨੇ ਬਿਨ ਦੇਖੇ ਉਪਜੇ ਨਹੀਂ ਆਸਾ ਨਾ ਜੋ ਦੇਖਦੇ ਨੇ ਉਹਦੇ ਨਾਲ ਇੱਛਾ ਨਹੀਂ ਪੈਦਾ ਹੁੰਦੀ ਬਸ ਆਏ ਆਲ ਜਾ ਜਦੋਂ ਇੱਛਾ ਨਾ ਪੈਦਾ ਹੋਵੇ ਮਾਇਆ ਪ੍ਰਭਾਵਿਤ ਨਾ ਸੁਪਰੇ ਉਦੋਂ ਇਹ ਰਹਿਤ ਆਲ ਜਾਲ ਵਿਕਾਰ ਤੇ ਰਹਤੇ ਵਿਚਾਰ ਤੋਂ ਵਿਕਾਰ ਪੈਦਾ ਹੁੰਦਾ ਨਾ ਮਾਂ ਦੇ ਖੇਤ ਵੀ ਵਿਕਾਰ ਪੈਦਾ ਹੁੰਦਾ ਇੱਛਾ ਪੈਦਾ ਹੁੰਦੀ ਹੈ ਇਹ ਤੋਂ ਹੀ ਰਹਿਤ ਹੋਇਆ ਹੋਰ ਕੀ ਹੋਇਆ ਬਿਨ ਦੇਖੇ ਉਪਜੇ ਨਹੀਂ ਆ ਸਕਦਾ ਜੋ ਚੀਜ਼ ਅਸੀਂ ਦੇਖਦੇ ਉਹਦੀ ਇੱਛਾ ਪੈਦਾ ਹੁੰਦੀ ਹੈ ਜਦੋਂ ਦੇ ਅੰਦਰ ਇੱਛਾ ਪੈਦਾ ਹੋਣ ਤੇ ਹਟ ਗਈ ਰਹਿਤ ਹੋ ਗਿਆ ਜਿਜਾਲ ਤੇ ਮਾਇਆ ਦਿੱਤੇ ਆਲ ਜਾਲ ਵਿਕਾਰ ਸਾਰੇ ਜਾਲ ਵਿਕਾਰ ਤੋਂ ਰਹਿਤ ਹੋ ਗਏ ਇੱਛਾ ਹੀ ਨਹੀਂ ਪੈਦਾ ਹੁੰਦੀ ਮਾਇਆ ਦੀ ਅਸਲ ਦੀ ਮਾਇਆ ਉਹ ਦੇਖਦਾ ਹੀ ਨਹੀਂ ਐਕਸਰੇ ਨੂੰ ਆ ਮਾਸ ਨਹੀਂ ਦਿਸਦਾ ਆਪਣਾ ਹੱਡੀ ਦੀ ਉਹ ਦੇਖਦਾ ਹੀ ਹੱਡੀ ਹੈ ਬਾਕੀ ਨਹੀਂ ਨਹੀਂ ਰਿਹਾ ਚੋਰ ਕੋਈ ਜੇ ਦੇਖਦਾ ਨਹੀਂ ਤਾਂ ਦਿਖਾਉਂਦਾ ਵੀ ਨਹੀਂ ਤੁਹਾਨੂੰ ਐਕਸਰੇ ਦਿਖਾਉਂਦਾ ਵੀ ਹੱਡੀ ਹੋ ਤੁਹਾਨੂੰ ਕੋ ਗੁਰਮੁਖੀ ਦੇਖ ਦਿਖਾਏ ਦੇਖੂਗਾ ਉਹੀ ਦਿਖਾਊਗਾ ਐਕਸਰੇ ਤੁਹਾਨੂੰ ਦਿਖਾਉਂਦਾ ਕੀ ਹੈ ਹੱਡੀ ਤਾਂ ਦਿਖਾਉਂਦਾ ਹੱਡੀ ਕਰੈਕ ਹੋਈ ਉਹ ਦਿਖਾਉਣਾ ਮਾਸ ਕਰਨਾ ਮੋਟਾ ਉੱਤੇ ਉਹ ਨਹੀਂ ਦਿਖਾਉਂਦਾ ਉੱਤੇ ਪੱਟੀ ਬੰਨੀ ਵੀ ਨਹੀਂ ਦਿਖਾਉਂਦਾ ਹਾਂ ਜੇ ਕਿਤੇ ਲੋਹੇ ਦਾ ਕਲਿੱਪ ਲੱਗਿਆ ਉਹ ਦਿਖਾਉਂਦਾ ਯਾ ਕੁਛ ਕੀ ਹੈ ਉੱਤੇ ਜੇ ਕੋਈ ਇਹ ਜੀ ਚੀਜ਼ ਹੈ ਲੋਹੇ ਦੀ ਹੈ ਕੋਈ ਹੋਰ ਹੈ ਪਲਾਸਟਿਕ ਨੂੰ ਨਹੀਂ ਦਿਖਾਉਂਦਾ ਹੈ ਉਹ ਦੇਖਦਾ ਜੇ ਦੇਖੂਗਾ ਹੀ ਦਿਖਾਊਗਾ ਦੇਖਦਾ ਹੀ ਨਹੀਂ ਤੁਹਾਨੂੰ ਦਿਖਾਊਗਾ ਕਿ ਨਾਨਕ ਗੁਰਮੁਖੀ ਦੇਖ ਉਹ ਦੇਖਦਾ ਹੀ ਨਿਰਾਕਾਰ ਹੈ ਆਤਮਾ ਦੇਖਦਾ ਹੈ ਆਤਮਾ ਗੁਰਬਾਣੀ ਨੇ ਬ੍ਰਹਮ ਦੇਖਿਆ ਬ੍ਰਹਮ ਦਿਖਾਇਆ ਹੋਰ ਕੁਝ ਵੀ ਨਹੀਂ ਦਿਖਾਇਆ ਜਿਹੜਾ ਉਹਨੂੰ ਹੋਰ ਕੋਈ ਦੀਦਾ ਉਹ ਆਪਣੀ ਅੱਖ ਦਾ ਇਲਾਜ ਕਰਾ ਲੈਣ ਅੱਖਾਂ ਦਾ ਕਿਤੇ ਜਿਨ੍ਹਾਂ ਨੂੰ ਗੁਰਬਾਣੀ ਹੋਰ ਕੋਈ ਦੀਦਾ ਨਾ ਉਹਨਾਂ ਨੂੰ ਬਿਮਾਰੀ ਆ ਕੋਈ ਉਹ ਇਲਾਜ ਕਰਾ ਲੈਣ ਅੱਖਾਂ ਦਾ ਉਹ ਦਾ ਰਾਜ ਕਰਾ ਲੈਣਾ ਕਿਤੇ ਹੋਰ ਜਾ ਕੇ ਉਹਦੇ ਵਿੱਚ ਕੁਝ ਵੀ ਨਹੀਂ ਹੈ ਲੋਕ ਕਹੇ ਗੀਤਾ ਤੋਂ ਬ੍ਰਹਮ ਵਿਚਾਰ ਤਾਂ ਬ੍ਰਹਮ ਵਿਚਾਰਿਆ ਹੈ ਬ੍ਰਹਮ ਵਿਚਾਰ ਹੈ ਕੱਲੀਓ ਬ੍ਰਹਮ ਵਿਚਾਰ ਹੈ ਬ੍ਰਹਮ ਵਿਚਾਰ ਨੂੰ ਸੰਤੋਖ ਵਿਚਾਰ ਕਿਹਾ ਹੋਇਆ ਪਿੱਛੋਂ ਜਾ ਕੇ ਕਬੀਰ ਨੇ ਜਿਹਨੂੰ ਬ੍ਰਹਮ ਵਿਚਾਰ ਕਿਹਾ ਤੇ ਉਹਨੂੰ ਸੰਤੋਖ ਵਿਚਾਰੋ ਕਿਹਾ ਹੋਇਆ ਉਸੇ ਨੂੰ ਸਤ ਦੀ ਵਿਚਾਰ ਹੈ ਉਹ ਵਿਚਾਰ ਹੈ ਕੀਤੀ ਜਿਹਨਾਂ ਸੱਚਾ ਸੰਤੋਖ ਪੈਦਾ ਹੋ ਜਵੇ ਹੋਰ ਕੁਝ ਵੀ ਨਹੀਂ ਸੱਚ ਸੰਤੋਖ ਵਿਚਾਰੋ ਹੈ ਵਿਚਾਰ ਜਿਹੜੀ ਗੁਰਬਾਣੀ ਦਾ ਨਿਚੋੜ ਹੈ ਜੇ ਸਾਡੇ ਹੱਥ 'ਚ ਆ ਜਵੇ ਅਸੀਂ ਨਿਚੋੜ ਲੈ ਲਈਏ ਪੀਰ ਜੀ ਨਿਚੋੜ ਨੂੰ ਤਾਂ ਐਸਾ ਸੰਤੋਖ ਪੈਦਾ ਹੋ ਜਾਊਗਾ ਆਲ ਜਜਾਲ ਵਿਕਾਰ ਤੇ ਰਹਿਤੇ ਮਾਇਆ ਦਾ ਜੋ ਦੇਖਾਂਗੇ ਕੋਈ ਪ੍ਰਭਾਵ ਕੋਈ ਛਪੇਗਾ ਹੀ ਨਹੀਂ ਹੋਣੀ ਆ ਗੱਲ ਹੈ ਇੱਥੇ ਆ ਕੇ ਕੀ ਸਮਾਪ ਕੀਤਾ ਸਾਰਾ ਕੁਝ ਸਮਾਪ ਕਰਤਾ ਹਾਂਜੀ ਆਲ ਜਜਾਲ ਵਿਕਾਰ ਤੇ ਰਹਤੇ RAM ਨਾਮ ਸੁਣ ਰਸਨਾ ਕਹਿੰਦੇ ਦੇਖੋ ਦੂਈ ਪੰਕਤੀ ਕੀ ਹੈ ਨਾਲ ਦੀ ਤਾਂ RAM ਨਾਮ ਸੁਣਦਾ ਸਿੱਧਾ ਹੁਣ ਉਹਨਾਂ ਨੂੰ ਰਸਨਾ ਕਹਿੰਦੇ ਉਹ ਤਾਂ ਉਹਨਾਂ ਦਾ ਨਾਮ ਸੁਣ ਰਿਹਾ ਤੁਸੀਂ ਗੱਲ ਕਰ ਰਹੇ ਹੋ ਦੁਨੀਆ ਦੀ ਮਾਇਆ ਦੀ ਉਹਨਾਂ ਨੂੰ ਰਸ ਆ ਰਿਹਾ ਨਾਮ ਦਾ ਜਿਹੜੀ ਬੋਲ ਰਹੇ ਨੇ ਕਹਿੰਦੇ ਕੀ ਨੇ ਤੁਸੀਂ ਸਮਝਦੇ ਕੀ ਹੋ ਸੁਣਦੇ ਕੀ ਹੋ ਉਹ ਤਾਂ RAM ਨਾਮ ਸੁਣ ਰਸਮਤੀ ਬਾਣੀ ਸੁਣਦੇ ਨੇ ਰਸ ਲੈਂਦੇ ਨੇ ਔਰ ਬੋਲਦੇ ਨੇ ਦੱਸਦੇ ਨੇ ਤੁਹਾਨੂੰ ਉਹਦਾ ਬਿਆਨ ਕਰਦੇ ਨੇ ਉਹ ਨਾਮ ਦਾ ਵਿਖਿਆਨ ਕਰਦਾ ਨਾਮ ਹੋਰ ਕੁਝ ਨਹੀਂ ਕਹਿੰਦਾ ਜਿਹੜਾ ਨਾਮ ਦਾ ਵਿਖਿਆਨ ਕੀਤਾ ਉਹਦਾ ਰਸ ਤੁਸੀਂ ਲੈ ਲਓ ਉਹ ਬਾਕੀ ਤਾਂ ਉਹੀ ਸਮਝਾਇਆ ਹੋਇਆ ਮਸਾਲਾ ਦੇ ਕੇ ਮਸਾਲਾ ਦੇ ਮਗਰ ਪੈ ਗਏ ਮਸਾਲਾ ਬੁਝਿਆ ਮਸਾਲ ਜਿਹੜੀ ਹੁੰਦੀ ਹੈ ਵਿੱਚ ਸੌਦਾ ਜਿਹੜਾ ਪਾਇਆ ਹੁੰਦਾ ਉਹਦਾ ਰੋਸ਼ਨੀ ਕਰਦਾ ਹੁੰਦਾ ਖਾਲੀ ਮਸਾਲ ਕੁਝ ਨਹੀਂ ਕਰਦੀ ਹੁੰਦੀ ਮਸਾਲ 'ਚ ਕੁਝ ਪਾਈਦਾ ਉਹ ਰੋਸ਼ਨੀ ਕਰਦੀ ਹੈ ਮਸਾਲ ਖਾਲੀ ਹੁੰਦੀ ਹੈ ਮਸਾਲ 'ਚ ਜੋ ਪਾਇਆ ਹੋਇਆ ਰੋਸ਼ਨੀ ਉਹਨੇ ਕਰਨੀ ਹੈ ਖਾਲੀ ਮਿਸਾਲ ਨਹੀਂ ਮਿਲਦੇ ਮਿਸਾਲ ਨੂੰ ਸਮਝਾਉਣਾ ਮਿਸਾਲ ਤਾਂ ਖਾਲੀ ਹੁੰਦੀ ਹੈ ਮਿਸਾਲ ਕੀ ਹੁੰਦਾ ਮਿਸਾਲ ਤਾਂ ਮਿੱਟੀ ਦੀ ਹੁੰਦੀ ਹੈ ਖਾਲੀ ਉਹ ਕੋਈ ਚੀਜ਼ ਪਾਈ ਦੀ ਹੈ ਤਾਂ ਉਹ ਉਹਨੂੰ ਅੱਗ ਲਾਈਦੀ ਹੈ ਤਾਂ ਉਹ ਜਲਦੀ ਹੈ ਮਿਸਾਲ ਤਾਂ ਭਾਂਡਾ ਹੈ ਇੱਕ ਭਾਂਡੇ ਵਿੱਚ ਕੋਈ ਚੀਜ਼ ਪਾਈ ਹੈ ਰੋਸ਼ਨੀ ਕਰਨ ਵਾਲੀ ਭਾਂਡੇ ਨੂੰ ਕਰੀ ਜਾਂਦੇ ਮਿਸਾਲਾਂ ਦਾ ਭਾਂਡਾ ਹੀ ਹੈ ਹਾਂ ਨਾਮ ਸੁਣ ਰਸਨਾ ਕਹਤੇ ਰਾਮ ਨਾਮ ਸੁਣ ਰਸਨਾ ਰਸ ਲੈ ਕੇ ਉਹ ਬਖਿਆਨ ਕਰਦੇ ਨੇ ਜੇ ਰਸ ਲੈਂਦੇ ਨੇ ਜਦ ਉਹਨਾਂ ਨੂੰ ਖੁਦ ਨੂੰ ਵੀ ਰਸ ਆਉਂਦਾ ਜਦ ਬੋਲਦੇ ਨੇ ਰਸਨਾ ਕਹਤੇ ਕਰ ਪ੍ਰਸਾਦ ਦਿਆ ਪ੍ਰਭ ਧਾਰੀ ਬੋਲਣ ਵਾਲੇ ਨੂੰ ਰਸ ਆਉਂਦਾ ਗੱਲ ਨਹੀਂ ਸੁਣਨ ਵਾਲੇ ਨੂੰ ਤਾਂ ਆਊਗਾ ਜਿਹੜੀ ਗੱਲ ਬੋਲਣ ਵਾਲੇ ਨੂੰ ਰਸ ਨਹੀਂ ਆਇਆ ਸੁਣਨ ਵਾਲੇ ਨੂੰ ਕੀ ਆਉਣਾ ਜੀ ਸੁਣਨ ਵਾਲੇ ਦਾ ਤਾਂ ਹੀ ਆਉ ਜੇ ਰਾਸ ਵਿੱਚ ਹੋਵੇ ਰਸ ਬੋਲਣ ਵਾਲੇ ਨੂੰ ਪਤਾ ਲੱਗੂ ਰਸ ਆਉ ਸੁਣਨ ਵਾਲੇ ਨੂੰ ਵੀ ਤਾਂ ਆਉ ਹਾਂ ਰਸਨਾ ਕਹਤੇ ਕਰ ਪ੍ਰਸਾਦ ਰਸਨਾ ਕਹਤੇ ਰਸ ਸਹਿਤ ਕਹਿ ਰਹੇ ਨੇ ਰਸ ਬਣਾ ਕੇ ਦੇ ਰਹੇ ਨੇ ਰਸਦਾਰ ਗੱਲ ਕਰ ਰਹੇ ਨੇ ਤਾਂ ਕਿ ਸੁਣਨ ਵਾਲੇ ਦਾ ਟੇਸਟ ਕ੍ਰੀਏਟ ਹੋਵੇ ਉਹਦੇ ਅੰਦਰ ਸੁਣਨ ਵਾਲੇ ਦੇ ਅੰਦਰ ਰਸ ਕ੍ਰੀਏਟ ਟੇਸਟ ਕ੍ਰੀਏਟ ਹੋਵੇ ਉਹ ਕਹੇ ਵੀ ਸੁਣੀ ਜਾਣੀ ਹੈ ਉਹਨੂੰ ਸੁਣਨ ਦੀ ਲਗਨ ਲੱਗ ਜਵੇ ਸਾਥ ਸਾਥ ਲੋਕੋ ਗੋਬਿੰਦ ਤੱਕ ਪਹੁੰਚੋ ਸਾਥ ਸਾਥ ਸਿਮਰਨ ਤੱਕ ਚਲਾ ਜਾਵੇ ਜੇ ਰਾਸਾ ਉਹਦਾ ਰਹੂਗਾ ਤਾਂ ਜਾਊਗਾ ਵਰਨਾ ਨਹੀਂ ਆਂਦਾ ਹੈ ਹਾਂਜੀ ਕਰ ਪ੍ਰਸਾਦ ਦਇਆ ਪ੍ਰਭ ਧਾਰੀ ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭੀ ਖੇਪ ਹਮਾਰੀ ਇਹ ਤਾਂ ਕਿਰਪਾ ਨਾਲ ਹੋਈ ਹੈ ਗੱਲ ਐਵੇਂ ਥੋੜੀ ਰਸਨਾ ਕਹਤੇ ਰਾਮ ਨਾਮ ਸੁਣ ਉਹ ਸੁਣਿਆ ਕਿੱਥੋਂ ਆ ਇਹ ਪ੍ਰਸਾਦ ਤੋਂ ਤੋਂ ਸਦਾ ਤੋਂ ਹੋਈ ਹੈ ਕਿਰਪਾ ਕਰੀ ਪ੍ਰਸਾਦ ਦਇਆ ਪ੍ਰਭ ਧਾਰੀ ਦਇਆ ਪ੍ਰਭ ਧਾਰੀ ਨਾਨਕ ਨੇ ਵੀ ਖੇਪ ਹਮਾਰੀ ਨਾਨਕ ਨੇ ਵੀ ਖੇਪ ਹਮਾਰੀ ਜਿਹੜਾ ਪਹਿਲੇ ਖੇਪ ਸੀ ਨਾ ਲਈ ਗਿਆਨ ਦੀ ਉਹ ਦਰਗਾਹ ਪ੍ਰਵਾਨ ਹੋ ਗਈ ਸਾਡੀ ਤਾਂ ਹੋਈ ਹੈ ਗੱਲ ਜਿਹੜਾ ਅਸੀਂ ਜਪ ਲਿਆ ਉਹ ਪ੍ਰਵਾਨ ਹੋ ਗਿਆ ਜਿਹੜਾ ਟਾਪ ਲਿਆ ਉਹ ਪ੍ਰਵਾਨ ਹੋ ਗਿਆ ਜਿਹੜਾ ਨਾਮ ਅਸੀਂ ਸਿਮਰਿਆ ਇਹ ਜਪਿਆ ਉਹ ਪ੍ਰਵਾਨ ਹੋ ਗਿਆ ਸਾਰੀ ਖੇਪ ਦੀ ਖੇਪ ਦਰਗਾਹ 'ਚ ਪ੍ਰਵਾਨ ਹੋਈ ਹੈ ਤਾਂ ਨਾਮ ਮਿਲਿਆ ਐਵੇਂ ਨਹੀਂ ਮਿਲਦਾ ਨਾਮ ਖੇਪ ਦੇ ਵਿੱਚੋਂ ਕੁਝ ਵੀ ਖੋਟ ਨਹੀਂ ਕੱਢੀ ਉਹਨਾਂ ਨੇ ਜਿੰਨਾ ਸਾਡੇ ਕੋਲ ਖੇਪ ਗਿਆਨ ਦੀ ਇਕੱਠੀ ਲੈ ਕੇ ਗਏ ਹਿਰਦੇ ਵਿੱਚ ਸੀ ਇਕੱਠਾ ਕੀਤਾ ਕੁਝ ਵੀ ਜਦ ਖੋਟਾ ਦੀ ਨਿਕਲਿਆ ਤਾਂ ਉਹ ਉਹ ਕੇ ਹੋ ਕੇ ਤਾਂ ਨਾ ਮਿਲਦਾ ਐਵੇਂ ਨਹੀਂ ਮਿਲ ਜਾਂਦਾ ਨਾਲ ਕਦੇ ਵੀ ਖੇਪ ਹਮਾਰੀ ਹਮਾਰੀ ਕਹਿ ਰਹੇ ਨੇ ਆਪਣੀ ਆਤਮ ਕਥਾਇਆ ਸਾਰੀ ਪੰਜਵੇਂ ਪਾਸ਼ਾ ਦੀ ਨਾਲ ਕਦੇ ਵੀ ਤਾਂ ਕਦੇ ਜਾ ਕੇ ਮੇਰੀ ਖੇਪ ਦਿਵੀ ਹੈ ਉਹਨਾਂ ਨੇ ਦੋ ਬੜੇ ਭਾਈ ਜਿਹੜੇ ਪੈਲਨ ਕਥਾ ਕਰਦੇ ਨੇ ਉਹਨਾਂ ਦੇ ਮੂੰਹ ਤੇ ਚਪੇੜ ਮਾਰਦੀ ਉੱਠਿਆ ਸੀ ਮੈਨੂੰ ਗੁਰਿਆਈ ਤਾਂ ਮਿਲੀ ਹੈ ਮੈਂ ਤਾਂ ਉਚਾਰਨ ਕਰਦਾ ਹਾਂ ਉਹਨਾਂ ਨੇ ਕਿਤੇ ਦੱਸਿਆ ਹੋਵੇ ਸਾਬਤ ਕਰਨ ਉਹਨਾਂ ਨੇ ਗੱਲ ਕਿਤੇ ਕਹੀ ਹੋਵੇ ਉਹ ਸਾਬਤ ਕਰਨ ਦੋਵੇਂ ਭਾਈ ਵੀੜੇ ਸੀ ਜਿਹੜੇ ਬੜਾ ਸੀ ਜਿਹੜਾ ਪ੍ਰਤੀਆ ਉਹਨਾਂ ਨੇ ਕਿਤੇ ਗੱਲ ਕਹੀ ਹੋਵੇ ਸਾਬਤ ਪਰ ਪ੍ਰਤੀਏ ਕੋਲ ਭੀੜ ਜ਼ਿਆਦਾ ਸੀ ਬੰਦਰ ਵਾਲੇ ਪ੍ਰਤੀਏ ਨੂੰ ਜ਼ਿਆਦਾ ਸੀ ਸਾਲ ਪ੍ਰਤੀਏ ਕੋਲ ਹੈ 1696 ਤੱਕ ਫਿਰ ਦੀ ਔਲਾਦ ਅੰਮ੍ਰਿਤਸਰ ਦੀ ਰਹੀ 90 ਸਾਲ ਰਹਿਣ ਲਗਾਤਾਰ ਹਾਂ 96 ਤੱਕ 90 ਸਾਲ ਕੋਲ ਰਹਿ ਕਬਜ਼ਾ ਉਹਨੂੰ ਤਿੰਨ ਪੀੜੀਆਂ 1606 ਤੋਂ ਲੈ ਕੇ 96 ਤੱਕ 1604 ਤੱਕ ਸੰਪਾਦਨਾ ਹੀ ਹੋਈ ਹੈ ਨਾ ਥੋੜੇ ਉਸ ਤੋਂ ਬਾਅਦ 1600 ਲਗਭਗ 90 ਸਾਲ ਤਕਰੀਬਨ 2 ਸਾਲ ਰਹੇ ਤੇ ਪਰਜੂ ਪਾਤਸ਼ਾਹ 16 ਤੋਂ 16 ਉਹਨਾਂ ਨੇ ਚਾਰ ਚ ਸੰਪਾਦਨਾ ਕਰਕੇ 6 2 ਸਾਲ ਹੋ ਰਹੇ ਨੇ 2 ਸਾਲ ਤੇ ਬਾਅਦ ਰੋਲਾ ਪਾ ਲਿਆ ਉਹਨਾਂ ਨੇ ਤੇ ਫਿਰ ਇਹਦਾ ਛੱਡ ਕਿੰਨੇ ਆਏ ਨੇ ਤੇ ਸੀ ਉਹ ਕਿੰਨਾ ਜੇ ਰੋਲਾ ਪੈ ਗਿਆ ਨਾ ਆਹ ਫਿਰ ਉਹ ਮਾਲਵੇ ਜਾ ਗਏ ਤਿੰਨ ਹਾਂਜੀ ਕਰੀ ਪ੍ਰਸਾਦ ਦਿਆ ਪ੍ਰਭ ਧਾਰੀ ਨਾਨਕ ਵੀ ਹੀ ਖੇਪ ਹਮਾਰੀ ਕਹਿੰਦੇ ਸਾਡਾ ਜਿੰਨਾ ਵੀ ਅਸੀਂ ਗਿਆਨ ਲਿਆ ਬੈਠ ਕੇ ਘਰ 'ਚ ਉਹ ਜਿਹੜੀ ਖੇਪ ਸੀ ਪੂਰੀ ਦੀ ਪੂਰੀ ਸਤਿਗੁਰਾਂ ਦੇ ਪ੍ਰਵਾਨ ਹੋ ਗਈ ਤਾਂ ਸਾਡੇ ਤੇ ਕਿਰਪਾ ਹੋਈ ਕਰੀ ਫੇਰ ਪ੍ਰਸਾਦ ਕਰੀ ਪ੍ਰਸਾਦ ਦਿਆ ਪ੍ਰਭਧਾਰੀ ਸਾਡੇ ਤੇ ਕਿਰਪਾ ਹੋਈ ਦਿਆ ਹੋਈ ਕਿਉਂਕਿ ਸਾਡਾ ਜੋ ਕੁਝ ਅਸੀਂ ਸਮਝਿਆ ਸੀ ਉਹ ਠੀਕ ਸਮਝਿਆ ਸੀ ਉਹ ਬਿਲਕੁਲ ਉਹ ਤੋਂ ਕੋਈ ਵੀ ਖੋਟ ਨਹੀਂ ਨਿਕਲੀ दरगाह के अंदर अंदरे बैठा था दरगाह गड़ा बाहर गया मन में आपे सी सब कुछ ठीक ठीक समझा होया सी वो ठीक जे समझा ता ही ठीक समझा रहे ने जे समझा ठीक होया तो ठीक समझा भी रहे ने इतों ही पता लगता भी ठीक समझा होया सी कितने लिखा है वाहगुरु वाहगुरु जपे में लिखा कुछ फिर खे हमारी नवी है ਦਿਖਾਓ ਕਿਹਦੇ ਕੋਲ ਹੈ ਖੇਪ ਕੋਈ ਦਿਖਾਓ ਤਾਂ ਸਹੀ ਖੇਪ ਕਿੱਥੇ ਹੈ ਖੇਪ ਇਹ ਬਿਆਨ ਕੀਤੀ ਹੋਈ ਹੈ ਉਹ ਖੇਪ ਜਿਹੜੀ ਸੀ ਕੋਲ ਉਹੀ ਦਾ ਦੱਸੀ ਹੈ ਉਹੀ ਬੋਲਦੀ ਹੈ ਉਹ ਬੋਲਦਾ ਕੀ ਹੈ ਬੋਲੂ ਕੌਣ ਜੋ ਕੋ ਅੰਦਰ ਜਮਾ ਕੀਤਾ ਉਹੀ ਬੋਲੂ ਜੰਦਰ ਗਿਆਨ ਹੈਗਾ ਉਹੀ ਬੋਲੂ ਜੋ ਸਿੱਖਿਆ ਲਈ ਹੈ ਉਹੀ ਬੋਲੂ ਜੋ ਸਿੱਖਿਆ ਸਾਰੀ ਖੇਪ ਹੈ ਉਹ ਸਿੱਖਿਆ ਦਾ ਖੇਪ ਹੋਰ ਕੀ ਹੈ